ਦੋਹਰਾ ਦੋਤਾ ਏਕ ਵਜੀਰ ਕੀ ਰੂਪ ਸਾਰ ਕੇ ਮਾਹੇ ਤਾਕੇ ਸੰ ਤਿਉ ਲੋਕ ਮੈਂ ਰੂਪਤੀ ਕੋ ਨਾਹੇ ਅਗੰਤ ਤਨ ਵਿਦ ਕਰ ਦਇਓ ਮਿਤ ਰੂਪ ਕੋ ਪਾਏ ਲੋਕ ਚੌਧ ਹੂੰ ਮੈਂ ਸਦਾ ਰੋਸਨ ਰੋਸਨ ਰਾਏ ਸਾਮ ਦੇਸ ਕੇ ਸਾ ਕੋ ਸੁੰਦਰ ਏਕ ਸਪੂਤ ਸੂਰਤ ਸੀਰਤ ਮੈਂ ਜਨਕ ਆਪ ਬਨਿਓ ਪੁਰਹੂਤ ਸੁਮਤ ਸੈਨ ਸੂਰਾ ਬਡੋ ਖੇਲਣ ਚਰਿਓ ਸ਼ਿਕਾਰ ਸਵਾਨ ਸਿਚਾਨੇ ਸੰਗ ਲੈ ਆਇਓ ਬਨੈ ਮੰਝਾਰ ਸੁਮਤ ਸੈਣ ਸਭ ਸਵਾ ਮੈਂ ਐਸੇ ਉਚਰੇ ਬੈਨ ਜਿਹ ਆਗੇ ਆਵੇ ਹਨੈ ਓ ਕੋ ਹੈ ਹਨੈਨ ਚਉਪਈ ਮਿਰਗ ਜਾ ਕੇ ਆਗੇ ਹਵੇ ਆਵੇ ਵਹਿ ਆਪਨੋ ਤੁਰੈ ਤਵਾਵੇ ਕਹਿ ਮਿਰਗ ਮਾਰੈ ਕਹਿ ਗਿਰ ਮਰੈ ਯੋ ਗ੍ਰਹਿ ਕੋ ਦਰਸ਼ਨ ਨਹਿ ਕਰੈ ਹੁਕਮ ਤਨੀ ਕੋ ਐਸੋ ਪਇਓ ਰਾਤ ਪੁੱਤਰ ਆਗੈ ਮ੍ਰਿਗ ਗਇਓ ਸੁਮਤ ਸਿੰਘ ਤਬ ਤੁਰੈ ਤੁਹਾਇਓ ਪਾਛੇ ਲਗਿਓ ਹਿਰਨ ਕੇ ਆਇਓ ਦੋਹਰਾ ਪਾਛੇ ਲਾਗਿਓ ਹਿਰਨ ਕੇ ਰੂਪ ਪਹੁੰਚਿਓ ਆਏ ਦੋਹਤਾ ਹੇਰ ਵਜ਼ੀਰ ਕੀ ਰੂਪ ਰਹੀ ਮੁਰਛਾਏ ਚਉਪਈ ਪਾਨ ਖਾਏ ਕਰ ਪੁਰੀ ਬਨਈ ਪੀਕ ਡਾਰ ਨਿਪ ਸੁਤ ਪਰ ਦਈ ਸੁਮਤ ਸੈਨ ਮੁਰਤਾਏ ਨਿਹਾਰਿਓ ਤਾਕੋ ਸੋਗ ਦੂਰ ਕਰ ਡਾਰਿਓ ਮੰਦਰ ਮੈਂ ਨਿਰਭ ਸੁਤਹਿ ਬੁਲਾਇਓ ਮਨ ਭਾਵਤ ਕੋ ਭੋਗ ਕਮਾਇਓ ਹਰਨ ਹਨਨ ਜੋ ਤੋ ਸੋ ਭਾਖਿਓ ਕਾਮ ਕੇਲ ਦੂਹਣ ਰਸ ਚਾਖਿਓ ਚਾਰ ਪਾਹਰ ਰਜਨੀ ਸੁਖ ਪਾਇਓ ਕਾਮ ਕੇਲ ਦੂਹਨ ਕੋ ਭਾਇਓ ਅਤ ਪ੍ਰਮੁਦਤ ਮਨ ਭੀਤਰ ਪੈ ਭਾਂਤ ਭਾਂਤ ਕੇ ਆਸਨ ਲੈ ਦੋਹਰਾ ਕੋਕ ਸ਼ਾਸਤਰ ਕੋ ਉਚਰੈ ਰਮਤ ਦੋ ਸੁਖ ਪਾਏ ਭਾਂਤ ਭਾਂਤ ਆਸਨ ਕਰੈ ਗਨਨਾ ਗਨੀ ਨ ਜਾਏ ਪ੍ਰਾਤ ਹੋਤ ਨਿਸ ਬਸ ਚਲਿਓ ਗਇਓ ਪਿਆਦਨ ਆਏ ਬਾਂਧ ਹਨਨ ਕੋ ਲੈ ਚਲੇ ਰਹਿਓ ਨਾ ਕਛੂ ਪਾਏ ਚਉਪਈ نیپ سیاد لئے نگر کو گئے بلاو آ پورس بناؤ سوال آخ کو ابرہن کرو سیام برن کو بانا ترو دو تہ کو روپ نار کا پو رہو مرچ آئے کون نپت کو پتری ہے تا کو لہو بلا چوبی ਨਿਰਪਕੋ ਕੋ ਬਚਨ ਭ੍ਰਿਤ ਸੁਣ ਧਾਏ ਮੰਤਰੀ ਕੀ ਦੋਹਿਤਾ ਟਿਗ ਆਏ ਕੌਣ ਦੇਸ ਈਸ਼ਵਰ ਤੁਹਿ ਜਾਇਓ ਚਲੋ ਰਾਵ ਜੂ ਬੋਲ ਪਠਾਇਓ ਦੋਰਾ ਕੌਣ ਰਿਪਤ ਕੋ ਪੁੱਤਰ ਤੈ ਕਿਉ ਆਇਓ ਇਹ ਦੇਸ ਕਿਉ ਮੁਸਕੀ ਕੋਰਾ ਚਰਿਓ ਧਰਿਓ ਅਸਿਤ ਕਿਉ ਭੇਸ ਛਪੈ ਛੰਦ ਨਾ ਹੈ ਨਿਰਪਤ ਕੋ ਪੁੱਤਰ ਨਾ ਹੈ ਦੇਸਨ ਕੋ ਰਾਈ ਤਬ ਮੰਤਰੀ ਕੀ ਸਤਾ ਲਖਨ ਕੌਤਕ ਕੋ ਆਈ ਸ਼ਾਸਤਰ ਸਿਮਰਤਨ ਮਾਹਿਸਦਾ ਸ਼ਰਵਨ ਸੁਨ ਪਾਇਓ ਤਤ ਲਖਨ ਕੇ ਹੇਤ ਮੂਰ ਹੀ ਰਾਮ ਗਾਇਓ ਤਵੈ ਉਚਰਿਓ ਬੈਨ ਜਵੈ ਨੇਤਰਨ ਸੋ ਲੈ ਹੋ ਬਿਨ ਨੇਤਰਨ ਕੇ ਲਹਿ ਭੇਦ ਨਿਰਪ ਤੁਮੈ ਨਾ ਕਹਿਓ ਚਉਪਈ ਕਹਿਓ ਨਿਰਪ ਤੁਮੈ ਭੇਦ ਬਤਾਵੋ ਰੋਸਨ ਰਾਏ ਨਾ ਹਿਰਦੈ ਲਜਾਵੋ ਤੁਮਰੀ ਕਹੀ ਹਿਰਦੈ ਮੈਂ ਰਾਖੋ ਭੇਦ ਔਰ ਤਨ ਕਛੂ ਨਾ ਭਾਖੋ ਦੋਹਰਾ ਸੁਣ ਰਾਜਾ ਜੂ ਮੈਂ ਕਹੂੰ ਕਿਸੂ ਨਾ ਦੀਜੋ ਭੇਦ ਜੋ ਕਛ ਸਾਸਤਰ ਸਿਮਰਤ ਕਹਤ ਔਰ ਉਚਾਰਤ ਬੇਦ ਜਹ ਸਾਧਕਾ ਚੋਰ ਕਰ ਮਾਰਤ ਲੋਗ ਰਸਾਏ ਤੁਰਤ ਧਰਨ ਤੇ ਠੌਰ ਕੀ ਧਸਕਰ ਸਾਤਲ ਜਾਏ ਚੌਬੇ ਜੋ ਸਾਸਤਰ ਸਿਮਰਤਨ ਸੁਨ ਪਾਈ ਸੋ ਕੌਤਕ ਦੇਖਨ ਕਹਾਈ ਦੇਖੋ ਕਹਾਏ ਠਾਂ ਅਭ ਹੈ ਹੈ ਫਟਿਆ ਧਰਨ ਕੇ ਨਹਿ ਫਟ ਜੈ ਦੋਰਾ ਜੋ ਕਛ ਕਦਾ ਸਰਵਨਨ ਸੁਣੀ ਸੋ ਕਛ ਕਹੀ ਤੋ ਦੇਵ ਆਪਣੇ ਚਿਤ ਮੈਂ ਰਾਖਿਓ ਕਿਸੂ ਨਾ ਦੀਜੋ ਭੇਵ ਸੁਣਤ ਬਚਨ ਤਾਕੇ ਨਿਵਤ ਨਿਗਟ ਬੋਲ ਤਹਿ ਲੀਨ ਸਿਆਮ ਸਾਹ ਕੋ ਪੁੱਤਰ ਲਖ ਤੁਰਤ ਵਿਦਾ ਕਰ ਦੀਨ ਦੋਤਾ ਦਈ ਵਜੀਰ ਕੀ ਹੈ ਗੈ ਦਇ ਅਨੇਕ ਪਤ ਕੀਨੋ ਛਲ ਕੈ ਤੁਰਤ ਬਾਹਰ ਨਾ ਬਾਂਕਿਓ ਏਕ ਚਉਪਈ ਝੂਠਾ ਤੇ ਸਾਚਾ ਕਰ ਡਾਰਿਓ ਕਿਨੂੰ ਭੇਦ ਨਾ ਹਿਰਦੈ ਵਿਚਾਰਿਓ ਸਾਮ ਦੇਸ ਲੈ ਤਾਇ ਸਿਧਾਈ ਤੇਗ ਤਰੇ ਤੇ ਲਿਓ ਬਚਾਈ ਦੋਹਰਾ ਆਤਿਬੁੱਧ ਗਤ ਬਨਿਤਾਨ ਕੀ ਜੇ ਨਾ ਸਖਤ ਕੋ ਪਾਏ ਭੇਦ ਹਾਥ ਆਵੇ ਨਹੀਂ ਕੋਟਨ ਕੀਏ ਉਪਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 66ਵਾਂ ਚਰਿਤ੍ਰ ਸਮਾਪਤ ਮਸਤ ਸੋਭ ਮਸਤ ਅਪਜੂ ਚੌਪਈ ਦਸਣ ਦੇਸ ਵਿਚਛਣ ਨਾਰੀ ਜੋਗੀ ਗਏ ਭੈ ਘਰ ਬਾਰੀ ਚਤੁਰ ਸਿੰਘ ਰਾਜਾ ਤਾ ਪਾਰੋ ਚੰਦਰ ਵੰਸ ਮੈਂ ਰਹਿ ਉਜਿਆਰੋ ਹੈ ਗੈ ਰਥ ਪੈਦਲ ਬਵਾ ਵਾਕੇ ਔਰ ਕੂਪ ਕੋ ਤੁਲ ਨਾ ਤਾਕੇ ਰੂਪ ਕਲਾ ਤਾਕੀ ਬਰਨਾਰੀ ਜਨ ਰਾਤੀ ਪਤ ਤੇ ਭਈ ਕੁਮਾਰੀ ਅਦ ਘਰਾਵ ਤਾਕੇ ਬਸ ਰਹਿ ਜੋ ਵਹ ਮੁਖ ਤੇ ਕਹਿ ਸੋ ਕਹਿ ਰੂਪ ਮਤੀ ਤੇ ਤਰਾਸ ਨਾ ਡਰੈ ਜੋ ਚਿਤ ਭਾਵੈ ਸੋਈ ਕਰੈ ਦੋਹਰਾ ਇੱਕ ਦਿਨ ਬੈਠੇ ਤ੍ਰਿਯਨ ਮੈਂ ਹੋੜ ਪਰੀ ਤਿਨ ਮਾਹੇ ਪੀਰ ਦੇਖਤ ਕੋ ਜਾਰ ਸੋ ਭੋਗ ਸਖਤ ਹੈ ਚੌਬੇ ਰਾਣੀ ਬਾਤ ਚਿਤ ਮੈਂ ਰਾਖੀ ਮੁਖ ਤੇ ਕਛੂ ਨਾ ਤੇ ਠਾਂ ਭਾਕੀ ਏਕ ਦੋਏ ਜਬ ਮਾਸ ਬਿਤਾਇਓ ਆਣ ਰਾਵ ਸੋ ਬਚਨ ਸੁਨਾਇਓ ਸੁਣ ਨਿਰਪ ਮੈਂ ਸਿਵ ਪੂਜਨ ਗਈ ਬਾਣੀ ਮੋਹਿ ਤਾਹ ਤੇ ਭਈ ਏਕ ਬਾਤ ਐਸੀ ਬਹਿ ਜਾਇ ਹੈ ਸਭ ਕੋ ਭੋ ਕਰਤ ਦ੍ਰਿਸ਼ਟੈ ਹੈ ਦੋਹਰਾ ਜੋ ਕਛ ਮੋਹਿ ਸਿਵ ਜੂ ਕਹਿਓ ਸੋ ਕਛ ਕਹਿਓ ਤੋਏ ਦੇਵ ਚਿਤ ਆਪਣਾ ਮੈਂ ਰਾਖਿਓ ਕਿਸੂ ਨਾ ਦੀ ਜੋ ਭੇਵ ਐਸੇ ਨਿਵਸੋ ਭਾਗ ਕੈ ਦਿਨ ਦ્વੈ ਚਾਰ ਬਤਾਏ ਸਕਲ ਕੋਠਰੀ ਨ ਤੇ ਲੈ ਸਭ ਹੀ ਜਾਰ ਬੁਲਾਏ ਆਪਨ ਸੋ ਲੌਂਡੀਆਂ ਸੋ ਜਾਰ ਦੇ ਚਿਮਟਾਏ ਪਠੈ ਏਕ ਚੇਰੀ ਦਈ ਕਹੋ ਨਿਰਪਤ ਸੋ ਜਾਏ ਚੌਬੀ ਜੋ ਮੈਂ ਤੁਮੈ ਸਿਵ ਬਾਣੀ ਕਹੀ ਵਹਿ ਬਾਤ ਤੁਮਰੇ ਗ੍ਰਹਿ ਲਹੀ ਛੋਰ ਸ਼ਸਤਰ ਚਲ ਤੁਰਤ ਨਿਹਾਰੋ ਕਛੂ ਕੋਪ ਨ ਹਿਰਦੈ ਵਿਚਾਰੋ ਦੋਹਰਾ ترت بچن سن ڈرپ گئے ٹٹک راہ پیو جی چوہ جو تری وی نے ساج پہ وام مارے روپ متی موہ جوٹ نہ کہو اب سو سا تمن کو لئے دورا ہرتی کر کے سبھی ترین دینے جار اٹھائے آن ڈرپ سو کہو بہ گی بات بنا ਜੋ ਮੈਂ ਤੁਮਸੋ ਨਿਰਭਕੇ ਹੋ ਬਾਤ ਅਬ ਵਹਿ ਬਹੀ ਕੋਪ ਨ ਚਿਤ ਮੈਂ ਕੀਜਿਓ ਸਿਵ ਕੇ ਬਚਨ ਸਹੀ ਕਿੰਨਰ ਜਛ ਭੁਜੰਗ ਗਣ ਨਰ ਮੁਨ ਦੇਵਾ ਦੇਵ ਤ੍ਰੀ ਚਰਿਤ੍ਰ ਕੋ ਚਿਤ ਮੈਂ ਰੰਚ ਨ ਚੀਂਤ ਭੇਵ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 67 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਸੌ ਏਕ ਗੁਜਰਾ ਕੋ ਤਾਕੇ ਗ੍ਰਹਿ ਇਕ ਪੂਤ ਸੌਦਾ ਕੋ ਚੌਕਸ ਕਰੈ ਪਿਤ ਤੇ ਭਇਓ ਸਪੂਤ ਨਾਉ ਕੇ ਇਕ ਪੁੱਤਰ ਸੋ ਤਾਕੋ ਰਹਿ ਪਿਆਰ ਸੂਰਤ ਮੈਂ ਦੋ ਏਕ ਸੇ ਕੋ ਨਾ ਸਕੈ ਵਿਚਾਰ ਚਉਪਈ ਸਾਉ ਪੁੱਤਰ ਸਸੁਰਾਰੇ ਚਲੋ ਸੰਗ ਲੈ ਨਉਆ ਸੁਤ ਭਲੋ ਗਹਿਰੇ ਬਨ ਭੀਤਰ ਦੋ ਗਏ ਬਚਨ ਕਾਗ ਨਉਆ ਸੁਤ ਭੈ ਨਉਆ ਕੇ ਸੁਤ ਬਚਨ ਉਚਾਰੇ ਸੁਨੋ ਸਾਉ ਸੁਤ ਬੈਨ ਹਵਾਰੇ ਤਬ ਹੋ ਯਾਰ ਤੁਮੈ ਪਹਿਚਾਨੋ ਮੇਰੂ ਕਹਿਓ ਅਬੈ ਜੋ ਮਾਨੋ ਦੋਰਾ ਅਸ਼ਵ ਬਸਤਰ ਸਭ ਆਪਣੇ ਤਨ ਕਿਕ ਮੋਕੋ ਦੇਹੋ ਯਾ ਬੁਗਚਾ ਤੁਮ ਲੈ ਚਲੋ ਚਲ ਆਗੇ ਫਿਰ ਲੇਹੋ ਚਉਪਈ ਸਾਹ ਪੁੱਤਰ ਸੋਈ ਤਬ ਕਰਿਓ ਤਾ ਕੋ ਨਿਜ ਸਿਰ ਤਰਿਓ ਨਿਜ ਘੋਰਾ ਪੈ ਤਾਹ ਚਰਾਇਓ ਆਪਣੇ ਬਸਤਰ ਨੂੰ ਸੋ ਪਹਿਰਾਇਓ ਨਉਆ ਸੁਧ ਤੇ ਭੇਖ ਬਨਾਇਓ ਦੇ ਬੂਚਾ ਸੁਧ ਸਾਹੋ ਚਲਾਇਓ ਤਾਕੋ ਆਤੀ ਚੇਤਰ ਖਾਨੋ ਸਾਹੋ ਪੁੱਤਰ ਕਛ ਭੇਦ ਨਾ ਜਾਣੋ ਦੋਹਰਾ ਚਲਤ ਚਲਤ ਸਸੁਰਾਰ ਕੋ ਗਾਵ ਪਹੁੰਚਿਓ ਆਏ ਪੁੱਤਰ ਨਾ ਤੇ ਸੁਧ ਸਾਹੋ ਕੋ ਹੈ ਪਰ ਲਿਓ ਚਰਾਏ ਸਾਹੋ ਪੁੱਤਰ ਤੇ ਕਹਿ ਰਿਓ ਲਿਓ ਨਾ ਤੁਰੈ ਚਰਾਏ ਸਾਹੋ ਪੁੱਤਰ ਲਖ ਤੇ ਤਨੀ ਸਕਲ ਮਿਲਤ ਭੇ ਆਏ ਚਉਪਈ ਸਾਹ ਪੁੱਤਰ ਨਉਆ ਕਰਮਾਨਿਓ ਨਉਆ ਸੁਤ ਸੁਤ ਸਾਹ ਪਛਾਨਿਓ ਆਤ ਲਜਾਏ ਮਨ ਮੈਂ ਬਉ ਰਹਿਓ ਤਿਨ ਪ੍ਰਤ ਕਛੂ ਬਚਨ ਨਹਿ ਕਹਿਓ ਦੋਹਰਾ ਨਉਆ ਸੁਤ ਕੋ ਸਾਹ ਕੀ ਦੀਨੀ ਬਧੂ ਮਿਲਾਏ ਸਾਹ ਪੁੱਤਰ ਸੋ ਜੋ ਕਹਿਓ ਦੁਆਰੇ ਬੈਠੋ ਜਾਏ ਚੌਵੀ ਤਬ ਨਉਆ ਯੋ ਬਚਨ ਉਚਾਰੇ ਕਹੋ ਕਾਜ ਇਹ ਕਰੋ ਹਮਾਰੇ ਬਹੁ ਬੱਕਰੀ ਤੇ ਦਿਓ ਚਰਾਵੇ ਦਿਵਸ ਚਰਾਏ ਰਾਤ ਘਰ ਆਵੇ ਦੋਹਰਾ ਸਾਹ ਪੁੱਤਰ ਛੇਰੀ ਲੈ ਬਨ ਮੈਂ ਪਿਓ ਖਰਾਬ ਸੂਗ ਦੂਬਰੋ ਤਨ ਭਇਓ ਹੀਰੇ ਲਜਤ ਰਬਾਬ ਚਉਪਈ ਅਤ ਦੁਰਬਲ ਜਬ ਤਾਹੇ ਨਿਹਾਰਿਓ ਤਬ ਨਉਆ ਸੁਧ ਬਚਨ ਉਚਾਰਿਓ ਏਕ ਖਾੜ ਯਾਕੋ ਅਵਦੀ ਜੈ ਮੇਰੋ ਕਹੋ ਬਚਨ ਯਹ ਕੀ ਜੈ ਦੋਰਾ ਖਾੜ ਸਾਹ ਕੋ ਪੁੱਤਰ ਲੈ ਅਧਿਕ ਦੁਖਿਆ ਭੈਓ ਚਿਤ ਗਹਿਰੇ ਮਨ ਮੈਂ ਜਾਇ ਕੈ ਰੋਵਤ ਪੀਟਤ ਨਿਤ ਮਹਾਰੁਦਰ ਅਰ ਪਾਰਬਤੀ ਜਾਤ ਤੇ ਨਰ ਨਾਹੇ ਤਾਗੋ ਦੁਖ ਬਿਲੋਕੈ ਦਇਆ ਭਈ ਵਰਵਾਹੇ ਚਉਪਈ ਦਇਆ ਮਾਨ ਜੋ ਬਚਨ ਉਚਾਰੇ ਸੁਨੋ ਸਾਹ ਕੇ ਸੁਤ ਦੁਖਿਆਰੇ ਜਹ ਚਮਰ ਤੂੰ ਤੂੰ ਮੁਖ ਕਹਿ ਹੈ ਛੇਰੀ ਲਗੀ ਭੂਮ ਸੋ ਰਹਿ ਹੈ ਦੋਹਰਾ ਜਬੈ ਉਧਰ ਤੂੰ ਭਾਖ ਹੈ ਤੁਰਤ ਵਹਿ ਛੁਟ ਜਾਏ ਜਬ ਲਗ ਯੋ ਕਹਿ ਹੈ ਨਹੀਂ ਮਰੈ ਧਰਨ ਲਵਟਾਏ ਚਉਪਈ ਜਵੈ ਚਮਰ ਤੂੰ ਵਹਿ ਮੁਖ ਕਹਿ ਚਿਮਟਿਓ ਅਧਰ ਧਰਨ ਸੋ ਰਹਿ ਸਾਜ ਬਚਨ ਸੇਵਕੋ ਜਾ ਭਇਓ ਤਬ ਤਿਹ ਚਿਤ ਯਹ ਠਾਟ ਠਟਿਓ ਦੋਹਰਾ ਸਵੈ ਚਮਰ ਤੂੰ ਮੈਂ ਬਿਨਾ ਯਾਪੁਰ ਮੈਂ ਖਵੈ ਜਾਏ ਜਹ ਤਾ ਨਰ ਨਾਰੀ ਹੁਤੀ ਲੱਗੀ ਰਹੀ ਛਿਤ ਮਾਹੇ ਸੋਤ ਜਗਤ ਬੈਠ ਤੂ ਉਠਤ ਚਿਮਟ ਗਏ ਛਿਨ ਮਾਹੇ ਕੂ ਕੁਠੀ ਪੁਰ ਮੈਂ ਕਨੀ ਨੈਕ ਰਹੀ ਸੁਧ ਨਾਹੇ ਪਤ ਧੋਤੀ ਬਾਂਧਤ ਫਸਿਓ ਪਾਗ ਪਕਾਵਤ ਤ੍ਰੀਯ ਨਵਾ ਤ੍ਰਿਏ ਸੋਵਤ ਫਸਿਓ ਕਛ ਨ ਰਹੀ ਸੁਧ ਜੀਏ ਚਉਪੇ ਸਾਹ ਪੁੱਤਰ ਤਬ ਤਾਕੇ ਆਇਓ ਕਹ ਪਇਓ ਕਹਿਤ ਸਹਿ ਸੁਨਾਇਓ ਜੋ ਕਛ ਕਹੋ ਮੋਇ ਕਾਜ ਕਮਾਉ ਬੈਦਹ ਢੂੜ ਤਿਹਾਰੇ ਲਿਆਉ ਲੈ ਘੋਰੀ ਸੁਧ ਸੌ ਸਿਦਾਇਓ ਖੋਜ ਬੈਦ ਕੋ ਸੰਗ ਲੈ ਆਇਓ ਤੇ ਜੰਗਲ ਕੀ ਹਾਜਤ ਪਈ ਘੋਰੀ ਸਾਹ ਪੁੱਤਰ ਕੋ ਦਈ ਦੋਹਰਾ ਜਾਏ ਬੁਟੈ ਤਬ ਬੈਠਿਓ ਲਈ ਕੁਪੀਨ ਉਠਾਏ ਡਲਾ ਪੈ ਪਹੁੰਚਣ ਲੱਗਿਓ ਕਹੋ ਚਮਰ ਤੂੰ ਤਾਹੇ ਹਾਥ ਲੰਗੋਟੀ ਰਹਿ ਗਈ ਡਲਾ ਫਸਿਓ ਬੁਰ ਮਾਹੇ ਚਰਨ ਝਾਰ ਕੇ ਸੰਗ ਰਸੇ ਤਾਹੇ ਰਹੀ ਸੁਧ ਨਾਹੇ ਲੈ ਅਸਵਨੀ ਸਾਹ ਕੋ ਪੂਤ ਪਹੁੰਚਿਓ ਆਏ ਕਹੋ ਬੈਦ ਮੈਂ ਕਿਆ ਕਰੂੰ ਇਹ ਦੁਖ ਕੋ ਸੋ ਪਾਏ ਚਉਪਈ ਸਾਹ ਤਾਂ ਬਚਨ ਉਚਾਰੋ ਸੁਨੋ ਬੈਦ ਉਪਚਾਰ ਹਮਾਰੋ ਹਮਰੋ ਇਹ ਆਗੇ ਦੁਖ ਭਇਓ ਇਹ ਉਪਚਾਰ ਦੂਰ ਹੋਇ ਗਇਓ ਦੋਹਰਾ ਯਾ ਘੋਰੀ ਕੇ ਭਗ ਬਿਖੈ ਜੀਵ ਦਈ 100 ਵਾਰ ਤੁਰਤ ਰੋਗ ਹਮਰੋ ਕਟਿਓ ਸੁਨੋ ਬੈਦ ਉਪਚਾਰ ਚੌਬੇ ਤਵੈ ਬੈਦ ਥੂ ਕਿਰਿਆ ਕਮਾਈ ਤਾਂ ਕੇ ਭਗ ਮੈਂ ਜੀਵ ਤਸਾਈ ਕਹੋ ਚਮਰ ਤੂੰ ਸੋ ਲੱਗ ਗਈ ਅਤਹਾਸੀ ਗਧਾ ਕੋ ਵਈ ਲੈ ਲੈ ਤਾ ਕੋ ਪੁਰ ਆਇਓ ਸਗਲ ਗਾਵ ਕੋ ਦਰਸ ਦਿਖਾਇਓ ਬੈਤ ਕਛੂਪ ਜਾ ਰਹਿ ਕਰੋ ਇਨਕੇ ਪ੍ਰਾਣ ਛੁਟਣ ਤੇ ਡਰੋ ਪੁਰ ਜਨ ਬਾਜ ਦੋਹਰਾ ਅਦਕ ਦੁਖੀ ਪੁਰ ਜਨ ਪੈ ਕਛੂ ਨਾ ਚਲਿਓ ਪਾਏ ਚਲਤ ਫਿਰਤ ਜਾ ਕੋ ਨਿਰਖ ਰਹੇ ਚਰਨ ਲਪਟਾਏ ਚਉਬੇ ਹਮਰੇ ਨਾਥ ਪਾਇਆ ਕੀਜੈ ਆਪਣੇ ਜਾਨ ਰਾਖ ਕਰ ਲੀਜੈ ਇਨੈ ਕਰੀ ਕਛੂ ਤਿਹਾਰੀ ਮਹਾਰੋਗ ਤੇ ਲਿਓ ਵਾਰੀ ਸਾਹ ਸੁਤ ਬਾਜ ਸਕਲ ਕਥਾ ਤਿਨ ਭਾਗ ਸੁਨਾਈ ਪੁਰ ਲੋਕਨ ਸਭ ਹੂੰ ਸੁਨ ਪਾਈ ਲੈ ਦੂਜੀ ਕੰਨਿਆ ਤਿਹ ਦੀਨੀ ਭਾਂਤ ਭਾਂਤ ਉਸਤਤ ਮਿਲਕੀਨੀ ਔਰ ਸਕਲ ਪੁਰ ਛੋਰ ਵਾਰਿਓ ਨਉਆ ਸੁਤ ਚਿਮਟਿਓ ਹੀ ਮਾਰਿਓ ਵਿਆਹ ਦੂਸਰੋ ਆਪਣੋ ਕੀਨੋ ਨਿਜਪੁਰ ਕੋ ਬਹਰੋ ਮਗਲੀਨੋ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 68ਵਾਂ ਚਰਿਤ੍ਰ ਸਮਾਪਤ ਮਸਤ ਸੁਮਸਤ ਮਸਤ ਅਫਜੂ ਦੋਹਰਾ ਚਪਲ ਸਿੰਘ ਰਾਜਾ ਬੜੋ ਰਾਜ ਕਲਾ ਤੇ ਨਾਰੇ ਇੰਦਰ ਦੇਵ ਰੀਜੇ ਰਹਿ ਜਾਨ ਸੱਚੀ ਅਨੁਹਾਰੇ ਸੋ ਰਾਣੀ ਇੱਕ ਚੋਰ ਸੋ ਰਮਿਓ ਕਰਤ ਦਿਨ ਰਹਿਨ ਤਾਹੇ ਬੁਲਾਵੇ ਨਿਜ ਸਦਨ ਆਪ ਜਾਏ ਤਿਹ ਐਨ ਏਕ ਦਿਵਸ ਆਪਦ ਸਦਨ ਨਿਰਪਵਰ ਲਖਿਓ ਬਨਾਏ ਲੂਟ ਕੂਟ ਕਰ ਲਿਓ ਸੂਰੀ ਦਿਓ ਚਰਾਏ ਜਬ ਸਰੋਨਤ ਭਵਕੋ ਉਠੈ ਤਬ ਆਖੈ ਖੁਲ ਜਾਹੇ ਜਬੈ ਸਵਾਸ ਤਰ ਕੌਰ ਮੈਂ ਕਛੂ ਰਹਿ ਸੁਦਨਾਹੇ ਨਾਹੇ ਚਉਪੀ ਰਾਣੀ ਜਬ ਬਤਿਆ ਸੁਨ ਪਾਈ ਤਸ ਕਰਕੇ ਮਿਲਵੇ ਕਾ ਧਾਈ ਜਬ ਸਰੋਣ ਤੂਰ ਦਤੇ ਆਇਓ ਛੁਟੀ ਆਂਖ ਦਰਸ਼ਨ ਤ੍ਰਿ ਉਪਾਇਓ ਤਬ ਰਾਣੀ ਤੇ ਬਚਨ ਉਚਾਰੇ ਸੁਣ ਤਸਕਰ ਮਮ ਬੈਣ ਪਿਆਰੇ ਜੋ ਕਛ ਆਗਿਆ ਦੇਵ ਸੋ ਕਰੋ ਤੁਮ ਬਿਨ ਮਾਰ ਕਟਾਰੀ ਮਰੋ ਤਬ ਤਸਕਰ ਯੋ ਬੈਣ ਉਚਾਰੇ ਇਹ ਹੌਸ ਮਨ ਰਹੀ ਹਮਾਰੇ ਮਰਤ ਸਮੈ ਚੁੰਮਣ ਤਵ ਕਰੋ ਬਹਰੋ ਯਾ ਸੂਰੀ ਪਰ ਮਰੋ ਜਬ ਰਾਣੀ ਚੁੰਮਣ ਤੇ ਦੀਨੋ ਸਰੂਣ ਪਭਾਕੋ ਤਰਕਾ ਕੀਨੋ ਤਬ ਤਸਕਰ ਕੋ ਮੁਖ ਜੁਰ ਗਇਓ ਨਾਗ ਕਾਟ ਰਾਣੀ ਕੋ ਲਇਓ ਦੋਹਰਾ ਜਬ ਤਸਕਰ ਚੁੰਬਨ ਕਰਿਓ ਪ੍ਰਾਣ ਤਜੇ ਤਤਕਾਲ ਨਾਗ ਕਟਿਓ ਮੁਖ ਮੈ ਰਹਿਓ ਰਾਣੀ ਭਈ ਬਿਹਾਲ ਚਉਪਈ ਨਾਗ ਕਟਾਏ ਤ੍ਰਿਆ ਘਰ ਆਈ ਜੋਰ ਨਿਰਪਤ ਕਉ ਬਾਤ ਸੁਨਾਈ ਕਾਟ ਨਾਗ ਸਿਵ ਭਵਨ ਚਰਾਇਓ ਸੋ ਨਹਿ ਲਗਿਓ ਰੁਦਰ ਯੋ ਭਾਇਓ ਪੁਨ ਸਿਵ ਜੂ ਯੋ ਬਚਨੋ ਚਾਰੋ ਚੋਰ ਬੱਕਰ ਮੈਂ ਨਾਗ ਤਿਹਾਰੋ ਤੁਰ ਤਹਾਂ ਤੇ ਕਾੜ ਮੰਗਈਐ ਆਨ ਤਰਿਆ ਕੇ ਬਕਰ ਲਗਈਐ ਦੋਹਰਾ ਤਵ ਰਾਜੈ ਸੋਈ ਕੀਓ ਸਿਵ ਕੋ ਬਚਨ ਪਛਾਨ ਤਾਕੇ ਮੁਖ ਸੋ ਕਾੜ ਕੈ ਨਾਕ ਲਗਾਇਓ ਆਨੇ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 69 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਏਕ ਲਾਹੌਰ ਸੁਨਾਰੋ ਰਹਿ ਅਤ ਤਸਕਰ ਤਾਕੋ ਜਗ ਕਹੈ ਸਾਹਤਿਆ ਤਾਕੋ ਸੁਨ ਪਾਇਓ ਘਾਟ ਗੜਨ ਹਿਤ ਤਾਹੇ ਬੁਲਾਇਓ ਦੋਹਰਾ ਚਿੱਤਰ ਪ੍ਰਵਾਹ ਤ੍ਰਿਏ ਸਾਹੋ ਕੀ ਜੈਮਲ ਨਾਮ ਸੋਨਾਰ ਘਾਟ ਘੜਤ ਭਇਓ ਸਵਰਨ ਕੋ ਤਵਨ ਤ੍ਰਿਆ ਕੇ ਦਵਾਰ ਚੌਪਈ ਜੌਨ ਸੁਨਾਰੋ ਘਾਤ ਲਗਾਵੈ ਤਵਨ ਘਾਤਰੀਆ ਲਖ ਜਾਵੈ ਏਕ ਉਪਾਇ ਚਲਨ ਦੇਹੀ ਗ੍ਰਹਿ ਕੋ ਧਨ ਮਮ ਹਰ ਨਹਿ ਲਈ ਦੋਹਰਾ ਕੋਰ ਜਤਨ ਸਠ ਕਰ ਰਹੋ ਕਛੂ ਨ ਚਲਿਓ ਪਾਏ ਆਪਨ ਸੁਤ ਕੋ ਨਾਮ ਲੈ ਰੋਦਨ ਕੀਓ ਬਨਾਏ ਚਉਪੇ ਬੰਦਨ ਨਾਮ ਪੁੱਤਰ ਹੋ ਮਰਿਓ ਮੇਰੋ ਸਗਲੋ ਸੁਖ ਵਿਦ ਹਰਿਓ ਜੋ ਕੈ ਮੂਨ ਧਰਨ ਪਰ ਮਾਰਿਓ ਪਾਂਤ ਪਾਂਤ ਹੀ ਐ ਦੁਪਤ ਪੁਕਾਰਿਓ ਏਕ ਪੁੱਤਰ ਤਾਹੂ ਕੋ ਮਰਿਓ ਸੋਚ ਤਾਰ ਤਿਨ ਰੋਦਨ ਕਰਿਓ ਤਬੀ ਘਾਤ ਸੁਨਾਰੋ ਪਾਇਓ ਨਾਲ ਬੀਜ ਕਰ ਸੁਰਨ ਚੁਰਾਇਓ ਤਬ ਸੁਲਾਗ ਢਾਰ ਛਿਤ ਦਈ ਸੋਨਾ ਮਾਟੀ ਸੋ ਮਿਲ ਗਈ ਕਹਿਓ ਨਾ ਸੁਤ ਗ੍ਰਹਿ ਭਇਓ ਹਮਾਰੈ ਪਾਛੇ ਮੂਠੀ ਛਾਰ ਕੀ ਡਾਰੈ ਜਬ ਸੁਨਾਰ ਤ੍ਰਿਯ ਸੋ ਸੁਨ ਪਾਈ ਬਹੁ ਮੂਠੀ ਭਰ ਰਾਖ ਉਡਾਈ ਸੁਨ ਸੁਨਾਰ ਤੇਰੇ ਸਿਰ ਮਾਹੀ ਜਾ ਕੇ ਏਕ ਪੁੱਤਰ ਗ੍ਰਹਿ ਨਾਹੀ ਦੋਹਰਾ ਪੂਤਨ ਸੋ ਪਦ ਪਾਈਐ ਪੂਤ ਫਿਰਤ ਰਣ ਜਾਏ ਇਹ ਮਿਸਰਾ ਖੋੜਾਇ ਕੈ ਲਈ ਸੁਲਾਖ ਛਪਾਏ ਬਈ تب ایسے تری پچنو چار مورے پدارے تا میسی کو ڈارو ناچ بچارو کر سو اوسی کاڑکو کن کرو کہر تری بنا چور سنارو چپ رہو کشو نہ بولو جائے پائے پری سولہ کہ سونا لو پھر ہری سلاخ ہری تری سورن تو چلو درب د گانٹ کو ਦੁਖ ਸੁਨਾਰੋ ਦੀਨ ਛਲ ਰੂਪੀ ਛੈਲੀ ਸਦਾ ਛਕੀ ਰਹਾ ਛਿਤ ਮਾਹੇ ਅਛਲ ਛਲਤ ਛਿਤ ਪਤ ਨਿਕੋ ਛਲੀ ਕੌਣ ਤੇ ਜਾਹੇ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 17 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ